ਅਥ ਨਰ ਨਾਰਾਇਣ ਅਵਤਾਰ ਕਥਨੰ ਭੁਜੰਗ ਛੰਦ ਨਰੰਗ ਔਰ ਨਾਰਾਇਣ ਰੂਪ ਤਾਰੀ ਪਇਓ ਸਾਮ ਹੋਏ ਸ਼ਸਤਰ ਹਸਤੰ ਸੰਭਾਰੀ ਪਟੰਗ ਐਂਠ ਫੈਂਟੇ ਭੁਜੰਗ ਠੋਕ ਪੂਪੰ ਬਜੇ ਸੂਲ ਸੇਲੰਗ ਪਏ ਆਪ ਰੂਪੰ ਭੁਜੰਗ ਛੰਦ ਪਰਿਓ ਆਪ ਮੋ ਲੋਹੇ ਕ੍ਰੋਹੰ ਅਪਾਰੰਗ ਤਰਿਓ ਐਸ ਕੈ ਵਿਸ਼ਨ ਤ੍ਰਿਤਿਆ ਅਵਤਾਰੰ ਨਰੰਗ ਏਕ ਨਾਰਾਇਣ ਦੁਐ ਰੂਪੰ ਦਿਪੈ ਜੋਤ ਸੋ ਦਰਜ ਧਾਰੇ ਅਨੂਪੰ ਭੁਜੰਗ ਛੰਦ ਉਠੇ ਟੂਪ ਟੋਪੰ ਗੁਰਤ ਜੰਗ ਪ੍ਰਹਾਰੇ ਜੁਟੇ ਜੰਗ ਕੋ ਜੰਗ ਜੋ ਦਾ ਜੁਜਾਰੇ ਉਡੀ ਧੂਰ ਪੂਰੰ ਛੁਹੀ ਐਨ ਗੈਨ ਡਿਗੇ ਦੇਵਤਾ ਦੈਤ ਕੰਪਿਓ ਤ੍ਰਨੈਨੰ ਪੁਜੰਗ ਕਿਰੇ ਬੀਰ ਏਕੰ ਅਨੇਕੰ ਪ੍ਰਕਾਰੰ ਸੁਵੇ ਜੰਗ ਮੋ ਜੰਗ ਜੋ ਦਾ ਜੁਜਾਰੰ ਪਰੀ ਤਛ ਮੁਛੰ ਸੁਵੇ ਅੰਗ ਭੰਗੰ ਮਨੋ ਪਾਨ ਕੈ ਭੰਗ ਪੌਢੇ ਮਲੰਗੰ ਭੁਜੰਗ ਪ੍ਰਿਆਛੰ ਦਿਸ਼ਾ ਮੋ ਨ ਆਈ ਅਨੀਦੈਤ ਰਾਜੰ ਭਜੇ ਸਰਬ ਦੇਵੰ ਤਜੇ ਸਰਬ ਸਾਜੰ ਗਿਰੇ ਸੰਜ ਪੁੰਜੰਗ ਸਿਰੰਗ ਬਾਹੋ ਵੀਰੰਗ ਸੁਭੇ ਬਾਣ ਜਿਉ ਚੇਤ ਪੋ ਪੰਕਰੀ ਰੰਗ ਭੁਜੰਗ ਛੰਦ ਸੁਰੇ ਜੰਗ ਹਾਰਿਓ ਕੀਓ ਵਿਸ਼ਨ ਮੰਤਰੰ ਭਇਓ ਅੰਤਰ ਧਿਆਨੰ ਕਰਿਓ ਜਾਨ ਤੰਤਰੰ ਮਹਾ ਮੋਹਨੀ ਰੂਪ ਤਾਰਿਓ ਅਨੂਪੰ ਛਕੇ ਦੇਖ ਦੋ ਦਿੱਤਿਆ ਦਿਤਿ ਭੂਪੰ ਇਤ ਸ੍ਰੀ ਵਿਚਿਤ੍ਰ ਨਾਟਕ ਗ੍ਰੰਥੇ ਨਰ ਤ੍ਰਿਤੀਯ ਅਤੇ ਨਾਰਾਇਣ ਚਤੁਰਥ ਅਵਤਾਰ ਸੰਪੂਰਨੰ ਅਥ ਮਹਾਮੋਹਨੀ ਅਵਤਾਰ ਕਥਨੰ ਸ੍ਰੀ ਭਗਉਤੀ ਜੀ ਸਹਾਇ ਪੁਜੰਗ ਛੰਦ ਮਹਾਮੋਹਨੀ ਰੂਪ ਧਾਰਿਓ ਅਪਾਰੰ ਰਹੇ ਮੁਏ ਕਹਿ ਦਿੱਤੇ ਦਿੱਤਿਆ ਕੁਮਾਰੰ ਛਕੇ ਪ੍ਰੇਮ ਜੋਗੰ ਰਹੇ ਰੀਜ ਸਰਬੰ ਤਜੇ ਸ਼ਸਤਰ ਅਸਤਰੰ ਦਿਓ ਛੋਰ ਗਰਬੰ ਪੁਜੰਗ ਛੰਦ ਹੰਦੇ ਪ੍ਰੇਮ ਫਾਨੰ ਪਇਓ ਕੋਪਹੀਨੰ ਲਗੈ ਨੈਨ ਬੈਨੰ ਧਇਓ ਪਾਨ ਪੀਣੰ ਗਿਰੇ ਝੂਮ ਭੂਮ ਛੁਟੇ ਜਾਨ ਪ੍ਰਾਨੰ ਸਭੈ ਚੇਤ ਲਗੇ ਜਾਨ ਬਾਨੰ ਪੁਜੰਗ ਪ੍ਰਿਆ ਛੰਦ ਲਖੇ ਚੇਤ ਹੀਣੰ ਪੈ ਸੂਰ ਸਰਬੰ ਛੁਟੇ ਸ਼ਸਤਰ ਅਸਤਰੰ ਸਵੈ ਅਰਬ ਖਰਬੰ ਭਇਓ ਪ੍ਰੇਮ ਜੋਗੰ ਲਗੇ ਨੈਨ ਐਸੇ ਮਨੋ ਫਾਦ ਫਾਂਦੇ ਮ੍ਰਿਗੀ ਰਾਜ ਜੈਸੇ ਭੁਜੰਗ ਪ੍ਰਿਆਛੰ ਜਿਨੇ ਰਤਨ ਬਾਟੇ ਤੂੰ ਤਾਹੇ ਜਾਨੋ ਕਥਾ ਬ੍ਰਿਧ ਤੇ ਬਾਤ ਥੋਰੀ ਬਖਾਨੋ ਸਭੈ ਪਾਂਤ ਪਾਂਤੰ ਬਹਿਠੇ ਸੁਬੀਰੰ ਕਟੰ ਪੇਚ ਛੋਰੇ ਤਜੇ ਤੇਗ ਤੀਰੰ ਚਉਪਈ ਸਭ ਜਗ ਕੋ ਜੋ ਤਨੰਤਰ ਦੀਆ ਕਲਪ ਬ੍ਰਿਛ ਲక్ష్ਮੀ ਕਰ ਲੀਆ ਸ਼ਿਵ ਮਾਹੁਰ ਰੰਬਾ ਸਭ ਲੋਕਨ ਸੋ ਕਰਤਾ ਹਰਤਾ ਸਭ ਸੋਕਨ ਦੋਹਰਾ ਸਾਸ ਕ੍ਰਿਸ ਦੇ ਕਰਬੇ ਨਿਮਿਤ ਮਨ ਲక్ష్ਮੀ ਕਰ ਲੀਨ ਉਰ ਰਾਖੀ ਤਿਹ ਤੇ ਚਮਕ ਪ੍ਰਗਟ ਦਿਖਾਈ ਦੀਨ ਦੋਹਰਾ ਗਾਇ ਰਖੀ ਸਨ ਕਉ ਦਈ ਕਹ ਲੋ ਕਰੋ ਵਿਚਾਰ ਸ਼ਾਸਤਰ ਸੋਧ ਕਵੀਨ ਮੁਖਨ ਲੀਜੋ ਪੂਛ ਸੁਧਾਰ ਭਜੰਗ ਰਹਿ ਰੀਜ ਐਸੇ ਸਵੈ ਦੇਵਤਾਨੰ ਮ੍ਰਿਗੀ ਰਾਜ ਜੈਸੇ ਸੁਨੇ ਨਾਦ ਕਾਨੰ ਬਟੇ ਰਤਨ ਸਰਬੁਨ ਗਈ ਛੂਟ ਰਾਰੰਗ ਧਰਿਓ ਐਸ ਸ੍ਰੀ ਵਿਸ਼ਨ ਪੰਚਮ ਬਤਾਰੰ ਇਤ ਸ੍ਰੀ ਵਿਚਿਤ੍ਰ ਨਾਟਕੇ ਗ੍ਰੰਥੇ ਮਹਾਮੋਹਨੀ ਪੰਚਮ ਅਵਤਾਰ ਸੰਪੂਰਨ ਅਥ ਬਹਿਰਾ ਅਵਤਾਰ ਕਥਨੰ ਭੁਜੰਗ ਪ੍ਰਿਆ ਛੰਦ ਦਇਓ ਬਾਟ ਮਦਿੰਗ ਮਿਦਿੰਗ ਭਗਵਾਨ ਗਏ ਠਾਮ ਠਾਮ ਸਵੈ ਦੇਵਦਾਨੰ ਹੁਨਰ ਦ੍ਰੋਹ ਬਢਿਓ ਸੋ ਆਪੰ ਮਝਾਰੰਗ ਭਜੇ ਦੇਵਤਾ ਦੈਦ ਜਿਤੇ ਜੁਝਾਰੰਗ ਭੁਜੰਗ ਹਿਰਨਿਓ ਹਿਰਨਾਸ਼ ਸੰਗ ਦੋਏ ਬੀਰੰ ਸਬੈ ਲੋਗ ਕੈ ਜੀਤ ਲੀਨੇ ਗਹੀਰੰ ਜਲੰਗ ਬਾਥਲੇ ਅੰਕਿਓ ਰਾਜ ਸਰਬੰ ਪੁਜਾ ਦੇਖ ਪਾਰੀ ਬਢਿਓ ਤਾਹੇ ਗਰਬੰ ਪੁਜੰਗ ਚਹਿ ਜੁਦ ਮੋਸੋ ਕਰੇ ਆਨ ਕੋ ਬਲੀ ਹੋਏ ਵਾਸੋ ਫਿਰੇ ਆਨ ਸੋ ਚੜਿਓ ਮੇਰ ਸ੍ਰਿੰਗੰ ਪਰੀ ਗੁਸ਼ਟ ਸੰਗੰ ਹਰੇ ਬੇਦ ਪੂਮੰ ਕੀਏ ਸਰਬ ਭੰਗੰ ਤਸੀ ਭੂਮ ਬੇਦੰ ਰਹੀ ਵੈ ਪਤਾਰੰ ਧਰਿਓ ਬਿਸ਼ਨ ਕਉ ਦਾੜ ਗਾੜਾ ਅਵਤਾਰੰ ਤਸਿਓ ਨੀਰ ਮਦੰ ਕੀਓ ਊਚ ਨਾਦੰ ਰਹੀ ਧੂਰ ਪੂਰੰ ਤੁਨੰ ਨਿਰਭਖਾਦੰ ਭੁਜੰਗ ਬਜੇ ਡਾਕ ਡੌਰੂ ਤੋ ਵੀਰ ਜਾਗੇ ਸੁਣੇ ਨਾਦ ਬੰਕੇ ਮਹਾ ਭੀਰ ਭਾਗੇ ਜਿਮੀ ਤੇਗ ਤੇਜੰ ਸਰੋ ਸੰਗ ਪ੍ਰਹਾਰੰ ਖਿਵੀ ਦਾਮਨੀ ਜਾਣ ਪਾਦੋ ਮਝਾਰੰ ਭੁਜੰਗ ਮੁਖੰ ਮੁਛ ਬੰਕੀ ਬਕੈ ਸੂਰ ਵੀਰੰ ਤੜੰਕਾਰ ਤੇਗੰ ਸੜੰਕਾਰ ਤੀਰੰ ਧਮਕਾਰ ਸੰਗ ਖੜਕਾਰ ਖੱਗੰ ਟੁਟੇ ਟੂਕ ਟੋਪੰ ਉਠੇ ਨਾਰ ਅਗੰ ਪੁਜੰਗ ਉਠੇ ਨਦ ਨਾਦੰ ਧਮਕਾਰ ਟੋਲੰ ਟਲੰਕਾਰ ਢਾਲੰ ਮੁਖੰ ਮਾਰ ਬੋਲੰ ਕਹੇ ਖੱਗ ਖੂਨੀ ਖੁਲੇ ਬੀਰ ਖੇਤੰ ਨਤੇ ਕੰਧ ਹੀਣੰ ਕਮਦੰ ਨਿਰਚੇਤੰ ਪੁਜੰਗ ਪਰੇ ਜੋਗਣੀ ਪੱਤਰ 64 ਚਾਰੀ ਨਚੀ ਖੋਲ ਸੀ ਸੰਗ ਬੱਕੀ ਬੇਕਰਾਰੀ ਹਸੈ ਭੂਤ ਪ੍ਰੇਤੰ ਮਹਾ ਮਹਾਬੇਕਰਾਲੰ ਬਚੇ ਢਾਕ ਡੌਰੂ ਕਰੂਰੰ ਕਰਾਲੰ ਭੁਜੰਗ ਪ੍ਰਹਾਰੰਤ ਮੁਸ਼ਟੰ ਕਰੈ ਪਾਪ ਘਾਤੰ ਮਨੋ ਸਿੰਘ ਸਿੰਘੰ ਡਹੇ ਗਜ ਮਾਤੰ ਛੁਟੀ ਈਸ ਤਾੜੀ ਡਗਿਓ ਬ੍ਰਹਮ ਧਿਆਨੰ ਭਜਿਓ ਚੰਦਰਮਾ ਕਾਂਪ ਭਾਨੰ ਮਧਿਆਨੰ ਭੁਜੰਗ ਜਲੇ ਬਾਥਲੇ ਅੰਗ ਥਲੰਗ ਤਥ ਨੀਰੰ ਕਿਦੋ ਸੰਧੇ ਅੰਗ ਬਾਣ ਰਘੁਇੰਦਰ ਬੀਣੰ ਕਰੇ ਦੈਤ ਆਘਾਤ ਮੁਸ਼ਟੰ ਪ੍ਰਹਾਰੰ ਮਨੋ ਚੋਟ ਬਾਹੈ ਕਰਿਆਰੀ ਕਰਿਆਰੰ ਬਜੇ ਢੰਕ ਬੰਕੇ ਸੋ ਕਰੂ ਰੰਕਰਾਰੇ ਮਨੋ ਗਜ ਜੁਟੇ ਦੰਤਾਰੇ ਦੰਤਾਰੇ ਟਮੰਕਾਰ ਢੋਲੰਗ ਰਣੰਕੇ ਨਫੀਰੰ ਸੜਕਾਰ ਸੰਗੰ ਤੜਕਾਰ ਤੀਰੰ ਪੁਜੰਗ ਦਿਨੰ ਅਸ ਜੁਦੰ ਭਇਓ ਅਸ਼ਟ ਰੈਨੰ ਡਗੀ ਭੂ ਸਰਬੰ ਉਠੋ ਕਾਂਪ ਗੈਣੰ ਰਣੰਗ ਰੰਗ ਰਤੇ ਸਵੈ ਰੰਗ ਭੂਮੰ ਹਣਿਓ ਬਿਸਰ ਸਤਰੰ ਗਿਰਿਓ ਅੰਤ ਝੂਮੰ ਪੁਜੰਗ ਤਰੇ ਦਾੜ ਅਗਰੰ ਚਤੁਰਵੇਦ ਤਬੰ ਹਠੀ ਦੁਸ਼ਟ ਜਿੱਤੇ ਭਜੇ ਦੈ ਸਭੰ ਦਈ ਬ੍ਰਹਮ ਆਗਿਆ ਤਨੁਰ ਵੇਦ ਕੀਯੰ ਸਭੈ ਸੰਤਨੰ ਤਾਨ ਕੋ ਸੁਖ ਦੀਯੰ ਭੁਜੰਗ ਤਰਿਓ ਖਸ਼ਟ ਮੰਗ ਬਿਸਨ ਅੰਸਾ ਅਵਤਾਰੰ ਸਭੈ ਦੁਸ਼ਟ ਜਿਤੇ ਕਿਓ ਵੇਦ ਉਧਾਰੰ ਠਟਿਓ ਧਰਮ ਰਾਜੰ ਜਿਤੇ ਦੇਵ ਸਰਬੰ ਉਤਾਰਿਓ ਭਲੀ ਪਾਂਤ ਸੋ ਤਾਹੇ ਗਰਬੰ ਇਤ ਸ੍ਰੀ ਬਚਿਤ੍ਰ ਨਾਟਕੇ 6ਵਾਂ ਅਵਤਾਰ ਬੈਰਾਹ ਅਥ ਨਰ ਸਿੰਘ ਅਵਤਾਰ ਕਥਨੰ ਸ੍ਰੀ ਭਗਵਤੀ ਜੀ ਸਹਾਇ ਪਾਧਰੀ ਛੰਦ हे ਪਾਂਤ ਕੀਓ ਦਿਵਰਾਜ ਰਾਜ ਭੰਡਾਰ ਭਰੇ ਸੁਭ ਸਰਬ ਸਾਜ ਜਬ ਦੇਵਤਾਨ ਬਢਿਓ ਗਰੂਰ ਬਲਵੰਤ ਦਇਤ ਉਠੇ ਕਰੂਰ ਪਾਧਰੀ ਛੰਦ ਲਿੰਨੋ ਛਿਨਾਏ ਦਿਵਰਾਜ ਰਾਜ ਬਾਜ ਤਰਨੇਕ ਉਠੇ ਸੁਬਾਜ ਇਹ ਭਾਂਤ ਜਗਤ ਦੋਹੀ ਫਿਰਾਏ ਜਲੰਗ ਬਾਥ ਲੇੰ ਹਿਰਨ ਨਾਥ ਰਾਏ ਪਾਧਰੀ ਛੰਦ ਇਕ ਦਿਓਸ ਗਇਓ ਨਿਜ ਨਾਰ ਤੀਰ ਸਾਈ ਸੁਧ ਸਾਜ ਨਿਜ ਅੰਗ ਪੀਰ ਕਿਹ ਪਾਲ ਸੱਤਰ ਮੋ ਭਇਓ ਨਿਰਕਤ ਤਾ ਭਇਓ ਦੁਸ਼ਟ ਕੋ ਬੀਰਜ ਮੁਕਤ ਪਾਦਰੀ ਛੰਦ ਪ੍ਰਹਲਾਦ ਭਗਤ ਲੀਨੋ ਅਵਤਾਰ ਸਭ ਕਰਨ ਕਾਜ ਨੂੰ ਉਧਾਰ ਛਟ ਸਾਰ ਪਨ ਸੋ ਪਿਓ ਨਿਰਪਾਲ ਪਟਿਆ ਕਹਿਓ ਲਿਖਦਾ ਗੋਪਾਲ ਤੋਟ ਛੰਦ ਇਕ ਦਿਓਸ ਗਇਓ ਛਟ ਸਾਰ ਨਟੂ ਚਿਤ ਚੌਕ ਰਹਿਓ ਸੁਭ ਦੇਖ ਸੁਤੰ ਜੋ ਪੜਿਓ ਦਿਜਤੇ ਤੇ ਸੁਨ ਤਾਹਿ ਰੜੋ ਨਿਰਭੈ ਸਿਸ ਨਾਮ ਗੋਪਾਲ ਪੜੋ ਤੋਟਕ ਸੁਰ ਨਾਮ ਗੋਪਾਲ ਬ੍ਰਿਸਿਓ ਅਸੁਰੰਗ ਬਿਨ ਮੋਹਿ ਸੁ ਕੌਣ ਪਜੋ ਦੁਸਰੰਗ ਜਿਹੀ ਮਾਹਿ ਤਰੋ ਸਿਸ ਜਾਏ ਹਨੋ ਜੜ ਕਿਉ ਭਗਵਾਨ ਕੋ ਨਾਮ ਬਨੋ ਤੋਟ ਜਲ ਔਰ ਥਰੰਗ ਇਕ ਬੀਰ ਮਨ ਇਹ ਕਾਹੇ ਗੋਪਾਲ ਕੋ ਨਾਮ ਪਨੰ ਤਬ ਹੀ ਤੇ ਬਾਦ ਥੰਮ ਪਏ ਸੁਨ ਸਰਵਨਨ ਦਾਨ ਬੈਨ ਧਏ ਤੋਟਗ ਗਹਿ ਮੂਲ ਚਲੇ ਸਿਸ ਮਾਰਨ ਕੋ ਨਿਕਸਿਓ ਬਗਪਾਲ ਉਪਾਰਨ ਕੋ ਚਕ ਚੌਧ ਰਹੇ ਜਨ ਦੇਖ ਸਵੈ ਨਿਕਸਿਓ ਹਰਿ ਭਾਰ ਕੇ ਤੇ ਤਬੈ ਤੋਟਕ ਲਖ ਦੇਵ ਦੀਵਾਰ ਸਵੈ ਥਾਰੇ ਅਵ ਲੋਕ ਚਰਾਚਰ ਹੂਹੇ ਹੀਰੇ ਗਰਜੇ ਨਰ ਸਿੰਘ ਨਰਾਤ ਕਰੰ ਦ੍ਰਿਗ ਰਤ ਕੀਏ ਮੁਖ ਸਰਾਉਣ ਪਰੰ ਤੋਟਕ ਲਖਦਾਨ ਭਾ ਚਲੇ ਸਭੀ ਗਰਜਿਓ ਨਰ ਸਿੰਘ ਰਣ ਜਬ ਹੀ ਇਕ ਭੂਤ ਠਾੜ ਰਿਓ ਰਣ ਮੈਂ ਗਹਿ ਹਾਥ ਗਦਾ ਨਿਰਭੈ ਮਨ ਮੈਂ ਤੋਟਕ ਲਰਜੇ ਸਭ ਸੂਰ ਨਿਰਪੰਗਰ ਦੇ ਸਮਹਾਤ ਪੈ ਪਟਕੇ ਹਰਕੇ ਜੋ ਗੈ ਸਮੋਏ ਛਿਤ ਤੈ ਪਟਕੇ ਰਣ ਤੇ ਰਣ ਧੀਰ ਬਟਾ ਨਟਕੇ ਤੋਟਗ ਬਬਕੇ ਰਣ ਧੀਰ ਸੋ ਵੀਰ ਕਣੇ ਰਹਿ ਗਏ ਮਨੋ ਕਿੰਸਕ ਸ੍ਰੋਣ ਸਣੇ ਉਮਗੇ ਚਹੁ ਔਰਨ ਤੇਰੇ ਪਿਉ ਬਰਸਾਤ ਬਹਾਰਨ ਅਬਰਨ ਦਿਉ ਤੋਟਗ ਬਰਖੇ ਸਰ ਸੁਧ ਸਿਲਾ ਸਿਤਿੰ ਉਡੇ ਬਰ ਵੀਰ ਦਸੋ ਦਿਸਿੰ ਚਮਕੰਤ ਕਿਰਪਾਨ ਸੋ ਬਾਣ ਜੁਧੰ ਫਹਰੰਤ ਤੁਜਾ ਜਨ ਵੀਰ ਕ੍ਰੁਦੰ ਤੋਟਗ ਹਹਰੰਤ ਠੀ ਬਰਖੰਤ ਸਰੰਗ ਜਨ ਸਾਵਣ ਮੇਘ ਬੁਠਿਓ ਦੁਸਰੰਗ ਹਹਰੰਤ ਤਜਾ ਹਾਰੰਤ ਹੈ ਉਪਜਿਓ ਜੀਏ ਦਾਨ ਵਿਰਾਏ ਭੈੰ ਤੋਟਗਮ ਹਹਨਾਥ ਅੰਗਰ ਜੰਤ ਗਜੰ ਪਟ ਬਾਹ ਕਟੀ ਜਨ ਇੰਦਰ ਤੁਜੰ ਤਰਫੰਤ ਪਟੰਗਰ ਜੰਤ ਗਜੰ ਸੁਣ ਕੈ ਤੁਨ ਸਾਵਣ ਮੇਘ ਲਜੰ ਤੋਟਗ ਵਿਚਲਿਓ ਪਗ ਦੁਐਕ ਫਿਰਿਓ ਪੁਨਿਓ ਕਰ ਪੁੰਛ ਲਗੇ ਐ ਕਰੁਦਦ ਜਿਉ ਰਣ ਰੰਗ ਸਮੈ ਜੋ ਚਮਕਿਓ ਲਖ ਸੂਰ ਸਰੋਰਾ ਸੋ ਦਮਕਿਓ ਤੋਟ ਰਣ ਰੰਗ ਤੁਰੰਗਣ ਐਸ ਪਇਓ ਸਿਵ ਧਿਆਨ ਛਟਿਓ ਬ੍ਰਹਮੰਡ ਗਇਓ ਸਰ ਸੈਲ ਸਿਲਾ ਐਸ ਬਹਿ ਨਵ ਔਰ ਤਰਾ ਦੋ ਪੂਰ ਰਹੇ ਤੋਟ ਗਣ ਗੰਦਰਵ ਦੇਵ ਦੋ ਹਰਖੇ ਪੋ ਪਾਵਲ ਦੇਵ ਸਵੈ ਬਰਖੇ ਮਿਲ ਗਏ ਪਟ ਆਪ ਬਖੈ ਦੋ ਜੋ ਸਿਸ ਖੇਲਤ ਰਹਿਣ ਹੁਡੂ ਹੁਡ ਜਿਉ ਬੇਲੀ ਬਿੰਦਰਮ ਛੰਦ ਰਣ ਧੀਰ ਵੀਰ ਸੋ ਗਜਹੀ ਲਖਦੇ ਬਦੇਵ ਸੋ ਲਜਹੀ ਇਕ ਸੂਰ ਘਾਇਲ ਕੂਮਹੀ ਜਨ ਧੂਮ ਅਧੋ ਮੁਗ ਧੂਮਹੀ ਬੇਲੀ ਬਿੰਦਰਮ ਚੰਦ ਪਟ ਏਕ ਅਨੇਕ ਪ੍ਰਕਾਰ ਹੀ ਜੁਝੇ ਅਜੁਜ ਜੁਝਾਰਹੀ ਹਰੰਤ ਬੈਰਕ ਬਾਣਯੰ ਠਾਰੰਤ ਜੋਧ ਕੇ ਕਾਣਯੰ ਤੋਮਰ ਛੰਦ ਹੇਣਾਤ ਕੋਟ ਕੇ ਕਾਨ ਬਰਖੰਤ ਸੇਲ ਜਵਾਨ ਛੁਟਕੰਤ ਸਾਇਕ ਸੁਧ ਮਚਿਓ ਅਨੂਪਮ ਜੁਧ ਤੋਮਰ ਛੰਦ ਪਟ ਏਕ ਅਨੇਕ ਪ੍ਰਕਾਰ ਜਿਥੇ ਅਨੰਤ ਸਵਾਰ ਬਾਹ ਕਿਰਪਾਨ ਨਿਸੰਗ ਮਚਿਓ ਅਪੂਰਬ ਜੰਗ ਦੋਦਿਕ ਛੰਦ ਬਾਹ ਕਿਰਪਾਨ ਸੋ ਬਾਣ ਪਟ ਗਣ ਅੰਤ ਗਿਰੇ ਪੁਨ ਜੂਜ ਮਹਾਰਣ ਕਾਇ ਲਗੇ ਇਮ ਕਾਲ ਚੂਲੇ ਭਾਗਨ ਅੰਤ ਬਸੰਤ ਸਫੂਲੈ ਦੋਦਿਕ ਛੰਦ ਬਾਹ ਕਟੀ ਪੜ ਏਕਨ ਐਸੀ ਸੁੰਡ ਮਨੋ ਗਜ ਰਾਜਨ ਜੈਸੀ ਸੋਹਤ ਏਕ ਅਨੇਕ ਪ੍ਰਕਾਰੰ ਫੂਲ ਖਿਰੇ ਜਨ ਮਧ ਫੁਲਵਾਰੰ ਦੋਦਿਕ ਸਰੂਣ ਰੰਗੇ ਹਰੇ ਕਨੇਕ ਫੂਲ ਲੈ ਜਨ ਕਿਨ ਸੁਖਨੇਕੰ ਧਾਵਤ ਕਾਵ ਕਿਰਪਾਨ ਪ੍ਰਹਾਰੰ ਜਾਨ ਕੋ ਪ੍ਰਤਛ ਦਿਖਾਰੰ ਤੋਟਕ ਛੰਦ ਜੂਜ ਗਿਰੇ ਹਰ ਏਕ ਅਨੇਕੰ ਕਾਇ ਲਗੇ ਬਿਸੰਭਾਰ ਬਿਸੇਖੰ ਕਾੜ ਗਿਰੇ ਪਟ ਏਕ ਹਵਾਰੰ ਸਾਬਨ ਜਾਨ ਗਈ ਬਹਤਾਰੰ ਤੋਟਕ ਪੂਰ ਪਰੇ ਭੈ ਚੂਰ ਸਿਪਾਹੀ ਸੁਆਮ ਕੇ ਕਾਜ ਕੀ ਲਾਜ ਨਿਵਾਹੀ ਬਾਹੇ ਕਿਰਪਾਨ ਬਾਣ ਸੋ ਵੀਰੰ ਅੰਤ ਭਜੇ ਭੈ ਮਾਨ ਅਧੀਰੰ ਚਉਪਈ ਤਿਆਗ ਤਲੇ ਰਣ ਕੋ ਸਭ ਵੀਰਾ ਲਾਜ ਬਿਸਰ ਗਈ ਭੈ ਅਧੀਰਾ ਹਿਰ ਨਾਛ ਸਤਵਿਆਵ ਰਸਾਨਾ ਬਾਂਝ ਚਲਿਓ ਰਣ ਕੋ ਕਰਗਾਨਾ ਚਉਪਈ ਪਰਿਓ ਰੋਸ ਨਰ ਸਿੰਘ ਸਰੂਪੰ ਆਵ ਦੇਖ ਸਮੂਹ ਰਣ ਭੂਪੰ ਨਿਜ ਕਾਮਨ ਕੋ ਰੋਸ ਨਾ ਮਾਨਾ ਨਿਰਖ ਸੇਵ ਕਹਿ ਦੁਖੀ ਰਸਾਨਾ ਭੁਜੰਗ ਪ੍ਰਿਆ ਛੰਦ ਕੰਪਾਈ ਸਟਾ ਸਿੰਘ ਗਰਜੋ ਕਰੂ ਕਰੂਰੰ ਉਡਿਓ ਹੇਰ ਬੀਰਾਨ ਕੇ ਮੁਖ ਨੂਰੰ ਉਠਿਓ ਨਾਦ ਬੰਕੇ ਛੁਹੀ ਗਹਿਣ ਰਜੰਗ ਹਸੇ ਦੇਵ ਸਰਬੰ ਭਏ ਦੈਤ ਲਜੰ ਉਪਜੰਗ ਮਚਿਓ ਦੁੰਦ ਜੁਦੰ ਮਚੇ ਦੁਇ ਜਵਾਨੰ ਤਰਕਾਰ ਤੇ ਗੰਕੜਕੇ ਕਮਾਨੰ ਫਿਰਿਓ ਕੋਪ ਕੈ ਵੰਗ ਸੁਲਤਾਨੰ ਹੜੰ ਸ੍ਰੋਣ ਚੱਲੇ ਮਧੰ ਮੂਲਤਾਨੰ ਭੁਜੰਗ ਕੜਕਾਰ ਤੀਗੰ ਕੜਕਾਰ ਤੀਰੰ ਭੈ ਟੂਕ ਟੂਕ ਰਣੰ ਬੀਰ ਤੀਰੰ ਬਜੇ ਸੰਖ ਤੂਰੰ ਸੋ ਢੋਲੰ ਟਮੰਕੇ ਰੜੰ ਕੰਕ ਬੰਕੇ ਡਹੇ ਬੀਰ ਬੰਕੇ ਭੁਜੰਗ ਭਜੇ ਬਾਜ ਗਾਜੀ ਸਿਪਾਹੀ ਅਨੇਕੰ ਰਹਿ ਠਾੜ ਭੂਪਾਲ ਆਗੇ ਨਾ ਏਕੰ ਫਿਰਿਓ ਸਿੰਘ ਸੂਰੰ ਸੁਕਰੂਰੰ ਕਰਾਲੰ ਕੰਪਾਈ ਸਟਾ ਪੂਸ ਫੇਰੀ ਵਿਸਾਲੰ ਦੋਹਰਾ ਗਰਜਤ ਰਣ ਨਰ ਸਿੰਘ ਕੇ ਭੱਜੇ ਸੂਰ ਅਨੇਕ ਏਕ ਟਿਕਿਓ ਹਿਰਨਾਸ਼ ਤਹਾ ਅਵਰਨਾ ਜੋਦਾ ਏਕ ਚੌਪੀ ਮੁਸ਼ਟ ਜੁਦ ਜੁੱਟੇ ਪੜ ਦੋ ਤੀਸਰ ਤਾਇ ਨ ਪੇਖਿਤ ਕੋ ਭੈ ਦੋਹਨ ਕੇ ਰਾਤੇ ਨੈਣਾ ਦੇਖਤ ਦੇਵ ਤਮਾਸੇ ਗੈਣਾ ਚੌਪੀ ਅਸ਼ਟ ਦਿਵਸ ਅਸ਼ਟੇ ਨਿਸ ਜੁਦਾ ਕੀਨੋ ਦੂ ਭਟਨ ਮਿਲ ਕਰੁਦਾ ਬਹਰੋ ਅਸੁਰ ਕਿਛ ਮੁਰਝਾਨਾ ਗਿਰੋ ਭੂਮ ਜਨ ਬ੍ਰਿਛ ਪੁਰਾਨਾ ਜੋ ਪਈ ਸੀਜ ਬਾਰ ਪੁੰਤਾ ਹੈ ਜਗਾਇਓ ਜਗੇ ਮੂਰਛਨਾ ਪੁਨ ਜੀ ਆਇਓ ਬਹਰੋ ਭਰੇ ਸੂਰ ਦੋਈ ਕਰੁਦਾ ਮੰਡਿਓ ਬਹਰਿਆ ਮੈਂ ਜੁਦਾ ਭਜੰਗ ਛੰਦ ਹਲਾ ਚਾਲ ਕਹਿ ਕਹਿ ਪੁਨਰ ਵੀਰ ਢੂਕੇ ਮਚੋ ਜੁਦ ਜਿਉ ਕਰਨ ਸੰਗੰ ਕੜੂਕੇ ਨਖੰਗ ਪਾਤ ਦੋ ਕਰੇ ਦੈਤ ਘਾਤੰ ਮਨੋ ਗਜ ਜੁਟੇ ਬਨੰ ਮਸਤ ਮਾਤੰ ਪੁਜੰਗ ਪੁਨਰ ਨਾਰ ਸਿੰਘੰ ਧਰਾ ਤਾਹੇ ਮਾਰਿਓ ਪੁਰਾਨੋ ਬਲਾਸੀ ਮਨੋ ਬਾਏ ਡਾਰਿਓ ਹਨਿਓ ਦੇਖ ਦੁਸ਼ਟੰ ਭਈ ਪੋਹ ਵਰਖੰ ਕੀਏ ਦੇਵਤੇ ਓ ਆਨ ਕੈ ਜੀਤ ਕਰਖੰ ਪਾਧਰੀ ਛੰਦ ਕੀਨੋ ਨਰਸਿੰਘ ਦੁਸ਼ਟੰ ਸੰਘਾਰ ਤਰਿਓ ਸੋ ਬਿਸਨ ਸਪਤਮ ਅਵਤਾਰ ਨਿੰਨੋ ਸੋ ਭਗਤ ਆਪਣੋ ਛਿਨਾਏ ਸਭ ਸਿਸ਼ਟ ਧਰਮ ਕਰਮਨ ਚਲਾਏ ਪਾਧਰੀ ਛੰਦ ਪ੍ਰਹਲਾਦ ਕਰਿਓ ਨਿਰਵਛਤਰ ਫੇਰ ਦੀਨੋ ਸੰਘਾਰ ਸਭ ਇਮ ਅੰਧੇਰ ਸਭ ਦੁਸ਼ਟ ਅਰਿਸ਼ਟ ਦਿਨੇ ਖਪਾਏ ਪੁਨ ਲਈ ਜੋਤ ਜੋ ਤਹ ਮਿਲਾਏ ਪਾਦਰੀ ਛੰਦ ਸਭ ਦੁਸ਼ਟ ਮਾਰ ਕੀਨੇ ਅਪੇਖ ਪੁਨ ਮਿਲਿਓ ਜਾਏ ਪੀਤਰ ਅਲੇਖ ਕਬ ਜਥਾ ਮਤ ਕਥਿਓ ਵਿਚਾਰ ਹਿਮ ਤਰਿਓ ਵਿਸ਼ਨ ਸਭ ਤੰਬਤਾਰ ਨਰ ਸਿੰਘ ਸਬਤਮੋ ਅਵਤਾਰ ਸਮਾਪਤੰ